ਅਤ ਤੂੰ ਮਰਨਾਇਣ ਜੁਧ ਕਥਨ ਕੁਲ ਕਿਛੰਦ ਦੇਵ ਸਤਵ ਗਾਜੀਐ ਅਨਹਦ ਬਾਜੀਐ ਭਈ ਬਧਾਈ ਸਭ ਸੁਖਦਾਈ ਦੁੰਧ ਵਾਜੇ ਸਭ ਸੁਰਗਾਜੇ ਕਰਤ ਵਡਾਈ ਸੁਮਨ ਬ੍ਰਖਾਈ ਕੀਨੀ ਬਹੁ ਵਰਚਾ ਜਸ ਤੁਨ ਚਰਚਾ ਪਾਇਨ ਲਾਗੇ ਸਭ ਦੁਖ ਭਾਗੇ ਗਾਏ ਜੈ ਕਰਖਾ ਪੋ ਪਨਿ ਬਰਖਾ ਸੀਸ ਨਵਾਏ ਸਭ ਸੁਖ ਪਾਏ ਹਿੰਦੋਹਰਾ ਲੋਭ ਚੰਡ ਕਾ ਜੂਪੈ ਦੈ ਦੇਵਨ ਕੋ ਰਾਜ ਬਹੁਰ ਸੁੰਭਨੈ ਸੁੰਭ ਦੋਏ ਦੈਤ ਬਢੇ ਸਿਰ ਤਾਜ ਚੌਪਈ ਸੁੰਭਨ ਸੁੰਭ ਚੜੇ ਲੈ ਕੇ ਦਲ ਆਈ ਅਨੇਕ ਜੀਤੇ ਜਿਨ ਜਲ ਥਲ ਦੇਵਰਾਜ ਕੋ ਰਾਛ ਨਾਵਾ ਸੇਸ ਮੁਕਤ ਮਨ ਭੇਟ ਪਠਾਵਾ ਛੀਨ ਲਿਓ ਕੇਸ ਪੰਡਾਰਾ ਦੇਸ ਦੇਸ ਕੇ ਜੀਤ ਨਿਰਪਾਰਾ ਜਹਾਂ ਤਹਾਂ ਕਹਿ ਬਠਾਏ ਦੇਸ ਵਿਦੇਸ ਜੀਤ ਫਿਰ ਆਏ ਇੰਦੋਰਾ ਦੇਵ ਸਵੈ ਤਰਾਸਤ ਭਏ ਮੂ ਕੀਓ ਵਿਚਾਰ ਸਰਨ ਭਵਾਨੀ ਕੀ ਸਵੈ ਭਾਜ ਪਰੇ ਨਿਰਧਾਰ ਨਰਾਛਨ ਸੋ ਤਰਾਸ ਦੇਵ ਭਾਜੀਆਂ ਬਸੇਖ ਲਾਜ ਲਾਜੀਆਂ ਬਸੇਖ ਕਾਰ ਮੰਕਸੇ ਸੁਦੇਵ ਲੋਕ ਮੋ ਵਸੇ ਤਵੈ ਪ੍ਰਕੋਪ ਦੇਵੀ ਹੋਏ ਚਲੀ ਸੋ ਸ਼ਸਤਰ ਅਸਤਰ ਲੈ ਸੋ ਮੁੱਧ ਪਾਣੀ ਪਾਨ ਕਹਿ ਗੱਜੀ ਕਿਰਪਾਨ ਪਾਨ ਲੈ ਰਸਾਵਲ ਚੰਦ ਸੁਨੀ ਦੇਵ ਬਾਣੀ ਚੜੀ ਸਿੰਘ ਰਾਣੀ ਸੁਭੰਗ ਸ਼ਸਤਰ ਤਾਰੇ ਸਵੈ ਪਾਪ ਟਾਰੇ ਕਰੇ ਨਦ ਨਾਦੰ ਮਹਾ ਮਦ ਮਾਦੰ ਭਇਓ ਸੰਖ ਸੋਰੰ ਸੁਣਿਓ ਚਾਰ ਓਰੰ ਉਤੇ ਦੈਤ ਤਾਏ ਬੜੀ ਸੈਨ ਲਿਆਏ ਮੁਖੰ ਰਗਤ ਨੈਣੰ ਬਕੇ ਬੰਕ ਬੈਣੰ ਚਵੰ ਚਾਰ ਢੂਕੇ ਮੁਖੰ ਮਾਰ ਕੂਕੇ ਲਏ ਬਾਣ ਪਾਣੰ ਸੋ ਕਾਤੀ ਕਿਰਪਾਨੰ ਮੰਡੇ ਮਦ ਜੰਗੰ ਪ੍ਰਹਾਰੰ ਖਤੰਗੰ ਕਰੋਤੀ ਕਟਾਰੰ ਉਠੀ ਸ਼ਸਤਰ ਜਾਰੰ ਮਹਾਬੀਰ ਤਾਏ ਸਰੋਗੰ ਚਲਾਏ ਕਰੈ ਬਾਰ ਬੈਰੀ ਫਿਰੇ ਜਿਉ ਗੰਗੈਰੀ ਭੁਜੰਗ ਪ੍ਰਿਆ ਛੰਦ ਕਰੋਧ ਸਟਾਇੰ ਉਤੈ ਸਿੰਘ ਤਾਇਓ ਹਿਤੈ ਸੰਖ ਲੈ ਹਾਥ ਦੇਵੀ ਵਜਾਇਓ ਪੁਰੀ ਚੌਦ ਹੂੰ ਰਹਿਓ ਨਾਦ ਪੂਰੰ ਚਮਕਿਓ ਮੁਖੰ ਜੁਧ ਕੇ ਮਧ ਨੂਰੰ ਤਬੈ ਤੂਮਰ ਨੈਣੰ ਮਚਿਓ ਸ਼ਸਤਰ ਤਾਰੀ ਲਏ ਸੰਗ ਜੋਦਾ ਬੜੇ ਵੀਰ ਭਾਰੀ ਲਇਓ ਬੇੜ ਪੱਬੰ ਕੀਓ ਨਾਦ ਉਚੰ ਸੁਨੇ ਗਰਵਣੀ ਆਣ ਕੇ ਗਰਭ ਮੁਚੰ ਸੁਨਿਓ ਨਾਦ ਸ਼੍ਰਵਣੰ ਕੀਓ ਦੇਵੀ ਕੋਪੰ ਸਦੇ ਚਰਮ ਬਰਮੰ ਧਰੇ ਸੀਸ ਟੋਪੰ ਭਈ ਸਿੰਘ ਸਵਾਰੰ ਕੀਓ ਨਾਦ ਉਚੰ ਸੁਨੇ ਦੀਹ ਦਾਨ ਮਾਨ ਕੇ ਮਾਨ ਉਚੰ ਮਹਾ ਕੋਪ ਦੇਵੀ ਤਸੀ ਸੈਨ ਮਧੰ ਕਰੇ ਵੀਰ ਬੰਕੇ ਤਹਾ ਅਦ ਅਦੰ ਜਿਸੈ ਧਾਇ ਕੈ ਸੂਲ ਸੈਥੀ ਪ੍ਰਹਾਰਿਓ ਤਿਨੈ ਫੇਰ ਪਾਣੰ ਨਾ ਬਾਣੰ ਸੰਭਾਰਿਓ ਰਸਾਵਲ ਛੰਦ ਜਿਸੈ ਬਾਣ ਮਾਰਿਓ ਤਿਸੈ ਮਾਰ ਡਾਰਿਓ ਜਿਤੈ ਸਿੰਘ ਤਾਇਓ ਤਿਤੈ ਸੈਨ ਕਾਇਓ ਜਿਤੇ ਘਾਏ ਡਾਲੇ ਤਿਤੇ ਘਾਰਿ ਕਾਲੇ ਸਮੂਹ ਸਤਰ ਆਇਓ ਸੋ ਜਾਣੇ ਨ ਪਾਇਓ ਜਿਤੇ ਜੁਜ ਰੁਜੇ ਤਿਤੇ ਅੰਤ ਜੁਜੇ ਜਿਨੈ ਸ਼ਸਤਰ ਕਾਲੇ ਤਿਤੇ ਮਾਰ ਡਾਲੇ ਤਵੈ ਮਾਤ ਕਾਲੀ ਤਬੀ ਤੇਜ ਜਵਾਲੀ ਜਿਸੈ ਕਾਵ ਡਾਰਿਓ ਸੋ ਸੁਰਗਿਉ ਸਿਧਾਰਿਓ ਕਰੀ ਅਧ ਮਦੰ ਹਨਿਓ ਸੈਨ ਸੁਦੰ ਹਨਿਓ ਤੂਮਰ ਨੈਨੰ ਸੁਣਿਓ ਦੇਵ ਗੈਣੰ ਦੋਹਰਾ ਭਜੀ ਬਿਰੂਥਨ ਦਾਨਵੀ ਗਈ ਭੂਪ ਕੇ ਪਾਸ ਤੂਮਰ ਨੈਣ ਕਾਲੀ ਖਨਿਓ ਭਜਿਓ ਸੈਨ ਨਿਰਾਸ ਇਤ ਸ੍ਰੀ ਵਿਜਿਤਰ ਨਾਟਕੇ ਚੰਡੀ ਚਰਿਤਰੇ ਤੂਮਰ ਨੈਣ ਬਧੈ ਦੁਤੀਆ ਧਿਆਏ ਸੰਪੂਰਨ ਮਸਤ ਸੁਭ ਮਸਤ ਅਪਜੂ ਅਥ ਚੰਡ ਮੁੰਡ ਜੁਧ ਕਥਨੰ ਦੋਹਰਾ ਇਹ ਵਿਦਦੈ ਸੰਘਾਰ ਕਰ ਤਵਲਾ ਚੱਲੀ ਆਵਾਸ ਜੋ ਯਹ ਕਥਾ ਪੜੈ ਸੁਨੈ ਰਿੱਧ ਸਿਧ ਗ੍ਰਹਿ ਤਾਸ 24 ਤੂਮਰ ਨੈਣ ਜਬ ਸੁਣੇ ਸੰਗਾਰੇ ਚੰਡ ਮੁੰਡ ਤਾ ਭੂਪਾ ਘਾਰੇ ਬੋਵਿਦ ਕਰ ਪਠਾਏ ਸਨਮਾਨਾ ਹੈ ਗੈ ਪਥ ਦੀਏ ਰਥ ਨਾਨਾ ਪ੍ਰਿਥਮ ਨਿਰਖ ਦੇਵ ਇਹ ਜੇ ਆਏ ਤੇ ਤਵਲਾ ਗਿਰ ਔਰ ਪਠਾਏ ਤਿਨ ਕੀ ਤਨਕ ਪਨਕ ਸੁਨ ਪਾਈ ਨਿਸਰੀ ਸ਼ਸਤਰ ਅਸਤਰ ਲੈ ਮਾਈ ਰੂਆਲ ਛੰਦ ਸਾਜ ਸਾਜ ਚਲੇ ਤਹਾਂ ਰਣ ਰਾਜ ਸੇਂਦਰਾਂ ਅਨੇਕ ਅਰਧ ਮੁੰਡਿਤ ਮੁੰਡ ਤੇਗ ਜਟਾ ਤਰੇ ਸੋ ਅਰੇਕ ਕੋ ਬਿਓ ਪੰਗਦੈ ਸਵੈ ਕਰ ਸ਼ਸਤਰ ਅਸਤਰ ਚਾਏ ਧਾਏ ਧਾਏ ਕਰੈ ਪ੍ਰਹਾਰਨ ਤਿਛ ਤੇ ਕੰਪਾਏ ਸ਼ਸਤਰ ਅਸਤਰ ਲਗੇ ਜਿਤੇ ਸਭ ਭੂਲ ਮਾਲ ਹੋਇ ਗਏ ਕੋਪ ਹੋ ਬਿਲੋਕ ਆਤਪੁੱਤ ਦਾਨ ਵੰਗ ਬਿਸਮੈ ਭਏ ਦੌਰ ਦੌਰ ਅਨੇਕ ਆਯੁਧ ਫੇਰ ਫੇਰ ਪ੍ਰਹਾਰਹੀ ਜੂਝ ਜੂਝ ਗਿਰੇ ਅਰੇਕ ਸੋ ਮਾਰ ਮਾਰ ਪੁਕਾਰਹੀ ਰੇਲ ਰੇਲ ਚਲੇ ਹੈਂਦਣ ਭੇਲ ਭੇਲ ਗਜੇਂਦਰ ਚੇਲ ਚੇਲ ਅਨੰਤ ਆਯੁਧ ਹੇਲ ਹੇਲ ਰਿਪੇਂਦਰ ਗਾਹੇ ਗਾਹੇ ਫਿਰੇ ਫਵਜਨ ਬਾਹੇ ਬਾਹੇ ਖਤੰਗ ਅੰਗ ਭੰਗ ਗਿਰੇ ਕਹੂੰ ਰਣ ਰੰਗ ਸੂਰੂ ਤੰਗ ਚਾਰ ਚਾਰ ਫਿਰੈ ਸਰੋਤ ਮੰਡਾਰ ਚਾਰ ਕਿਰਪਾਨ ਸੈਲ ਸੇ ਰਣ ਪੁੰਜ ਕੁੰਜਰ ਸਿਉਰ ਸੀਸ ਬਖਾਨ ਬੱਕਰ ਨਕਰ ਪੁਜਾ ਸੋ ਸੋਭਤ ਚੱਕਰ ਸੇ ਰਥ ਚੱਕਰ ਕੇਸ ਪਾਸ ਸਿਬਾਲ ਸੋਹਤ ਅਸਤ ਚੂਰ ਸਰਕਰ ਸੱਜ ਸੱਜ ਚਲੇ ਹਥਿਆਰਨ ਗੱਜ ਗੱਜ ਗਜੇਂਦਰ ਵੱਜ ਵੱਜ ਸਵੱਜ ਬਾਜਨ ਭੱਜ ਭੱਜ ਹੈ ਇੰਦਰ ਮਾਰ ਮਾਰ ਪੁਕਾਰ ਕੈ ਹਥਿਆਰ ਹਾ ਸੰਭਾਰ ਤਾਏ ਤਾਏ ਪਰੇ ਨਿਸਾਚਰ ਬਾਏ ਸੰਖਾ ਪਾਰ ਸੰਖ ਗੋਇ ਮੰਗਜੀਆਂ ਅਰ ਸੱਜੀਆਂ ਰਿਪਰਾਜ ਭਾਜ ਭਾਜ ਚਲੇ ਕਿਤੇ ਤਜ ਲਾਜ ਬੀਰ ਨਿਰਲਾਜ ਭੀਮ ਪੇਰੀ ਭੁੰਕੀਆਂ ਅਰ ਧੁੰਕੀਆਂ ਸੋ ਨਿਸ਼ਾਨ ਗਾਹੇ ਗਾਹੇ ਫਿਰੇ ਫਵਜਨ ਬਾਹੇ ਬਾਹੇ ਗਦਾਨ ਬੀਰ ਕੰਗਨੇ ਬੰਧੀ ਅਰ ਅਛਰਾਂ ਸਿਰ ਤੇਲ ਬੀਨ ਬੀਨ ਬਰੇ ਬਰੰਗਨ ਢਾਰ ਢਾਰ ਫੁਲੇਲ ਕਾਲ ਕਾਲ ਵਿਵਾਨ ਲੇਗੀ ਫੇਰ ਫੇਰ ਸੋ ਬੀਰ ਕੂਦ ਕੂਦ ਭਰੇ ਤਾਂ ਤੇ ਝਾਗ ਝਾਗ ਸੋ ਤੀਰ ਹਾਂ ਕਿ ਹਾਂ ਕਿ ਲਰੇ ਤਹਾਂ ਰਣ ਰੀਜ ਰੀਜ ਪਟੇਂਦਰ ਜੀਤ ਜੀਤ ਲਿਓ ਜਿਨੈ ਕਈ ਵਾਰ ਇੰਦਰੋ ਪੇਂਦਰ ਕਾੜ ਕਾੜ ਦੇ ਕਪਾਲੀ ਬਾਂਡ ਬਾਂਡ ਦਿਸਾਨ ਡਾੜ ਡਾੜ ਕਰਦ ਲੰਗ ਸੁਰ ਪੱਗ ਪੱਬ ਪਿਸਾਨ ਤਾਇ ਤਾਇ ਸੰਘਾਰੀਆਂ ਗਰੇ ਭਰਾਜ ਬਾਜ ਅਨੰਤ ਸਰੂਣ ਕੀ ਸਰਤਾ ਉਠੀ ਰਣ ਮਧ ਰੂਪ ਦੁਰੰਤ ਬਾਣ ਔਰ ਕਮਾਨ ਸੈਥੀ ਸੂਲ ਤੇ ਛਕੁਠਾਰ ਚੰਡ ਮੁੰਡ ਹਣੇ ਦੋ ਕਰ ਕੋਪ ਕਾਲੀ ਕਰਵਾਰ ਦੋਹਰਾ ਚੰਡ ਮੁੰਡ ਮਾਰੇ ਦੋ ਕਾਲੀ ਕੋਪ ਕਰਵਾਰ ਔਰ ਜਿਤੀ ਸੈ ਨਾ ਹੁਤੀ ਛੇਨ ਮੋ ਦਈ ਸੰਘਾਰ ਇਤ ਸ੍ਰੀ ਵਿਚਿਤ੍ਰ ਨਾਟਕੇ ਚੰਡੀ ਚਰਿਤਰੇ ਚੰਡ ਮੁੰਡ ਵਧਾਇ ਤ੍ਰਿਤੀਓ ਧਿਆਇ ਸੰਪੂਰਨ ਮਸਤ ਸੁਭ ਮਸਤ ਅਪਜੂ ਅਥ ਰਕਤ ਬੀਰਜ ਜੁਧ ਕਥਨੰ ਸੋਲਠਾ ਸੁਨੀ ਭੂਪੇਮ ਗਾਥ ਚੰਡ ਮੁੰਡ ਕਾਲੀ ਹਨੇ ਬੈਠ ਪ੍ਰਾਤ ਸੋ ਪ੍ਰਾਤ ਮੰਤਰ ਕਰਤ ਇਹ ਬਿਦ ਭਏ ਚਉਪਈ ਰਕਤ ਬੀ ਤਾ ਭੂਪ ਬੁਲਾਇਓ ਮਿਤ ਦਰਵਦੈ ਤਹਾ ਪਠਾਇਓ ਬਹੁ ਵਿਧਈ ਬਿਰੂਥਨ ਸੰਗਾ ਹੈ ਗੈ ਰਥ ਪੈਦਲ ਚਤੁਰੰਗਾ ਰਗਤ ਭੀਜਦਾ ਚਲਿਓ ਨਗਾਰਾ ਦੇਵ ਰੋਗ ਲੋ ਸੁਣੀ ਪੁਕਾਰਾ ਕੰਪੀ ਭੂਮ ਗगन ਥਾਰਾਨਾ ਦੇਵਨ ਜੁਤ ਦਿਵਰਾਜ ਡਰਾਨਾ ਤਬਲਾ ਗਿਰ ਕੇ ਜਬ ਟਟ ਆਏ ਦੁੰਧ ਵਿਟੋਲ ਮਿਰਦੰਗ ਵਜਾਏ ਜਬ ਹੀ ਸੁਨਾ ਕੁਲਾਹਲ ਕਾਨਾ ਉਤਰੀ ਸ਼ਸਤਰ ਅਸਤਰ ਲੈ ਨਾਨਾ ਛਾ ਬਰਲਾਏ ਬਰਖੀਆਂ ਬਾਣ ਬਾਜਰਾ ਹਾਜ਼ਰ ਗਰੇ ਕਿਕਾਣ ਟਹਿ ਟਹਿ ਪਰੇ ਸੂਟ ਸਿਰਦਾਰਾ ਜਾਣ ਕਰ ਕਟੇ ਬਿਰਛ ਸੰਗਿਆਰਾ ਜੇ ਜੇ ਸਤਰ ਸਾਹ ਮੈਂ ਭਏ ਬਹੁਰ ਜੀਤ ਗ੍ਰਹਿ ਕੋ ਨਹੀਂ ਗਏ ਜਿਹੇ ਪਰ ਪਰਤ ਭਈ ਤਰਵਾਰਾ ਇਕ ਇਕ ਤੇ ਭਏ ਦੋ ਦੋ ਚਾਰਾ ਭੁਜੰਗ ਪ੍ਰਿਆ ਛੰਦ ਜਿਮੀ ਤੇਜ ਤੇਗੰ ਸਰੂਸੰ ਪ੍ਰਹਾਰੰ ਖਿਮੀ ਧਾਮਨੀ ਜਾਣ ਭਾਦੋਂ ਮਝਾਰੰ ਉਠੇ ਨਦ ਨਾਦੰ ਕੜਕੇ ਕਮਾਨੰ ਮਚੋ ਲੋਹ ਕ੍ਰੋਹੰ ਅਭੂਤੰ ਪਿਆਣੰ ਬਜੇ ਭੇਰ ਭੇਰੀ ਜੁਝਾਰੇ ਚਣੱਕੇ ਪਰੀ ਕੁੱਟ ਕੁੱਟੰ ਲਗੇ ਧੀਰ ਤੱਕੇ ਚਵੀ ਚਾਵੜੀ ਅੰਗਨ ਫੀਰੰ ਰਣਕੰ ਮਨੋ ਵਿਚਰੰਗ ਬਾਗ ਬੰਕੇ ਬਵਕੰ ਉਤੇ ਕੋਪੀਆਂ ਸੋਣ ਬਿੰਦੰ ਸੁਬੀਰੰ ਪ੍ਰਹਾਰੇ ਪਲੀ ਪਾਦ ਸੋ ਆਨ ਤੀਰੰ ਉਤੇ ਦੌਰ ਦੇਵੀ ਕਰਿਓ ਖੱਗ ਪਾਤੰ ਗਿਰੋ ਮੂਰਛਨਾ ਹੋਇ ਭਇਓ ਜਾਨ ਘਾਤੰ ਛੁਟੀ ਅੰਗ ਮਹਾਬੀਰ ਗੱਜੋ ਘਰੀ ਚਾਰ ਲਓ ਸਾਰ ਸੋ ਸਾਰ ਵੱਜੋ ਲਗੇ ਬਾਣ ਸਲੋਣ ਗਿਰਿਓ ਉਹ ਜੁਧੰ ਉਠੇ ਵੀਰ ਤੇ ਤੇ ਕੀਏ ਨਾਦ ਕ੍ਰੁਧੰ ਉਠੇ ਵੀਰ ਜੇਤੇ ਤਿਤੇ ਕਾਲੀ ਕੂਟੇ ਪਰੇ ਚਰਮ ਭਰਮੰ ਕਹੂੰ ਗਾਤ ਟੂਟੇ ਜਿਤੀ ਭੂਮ ਮਧੰ ਪਰੀ ਸ਼੍ਰੋਣ ਧਾਰੰ ਜਗੇ ਸੂਰ ਤੇਤੇ ਕੀਏ ਮਾਰ ਮਾਰੰ ਪਰੀ ਕੁੱਟ ਕੁੱਟੰ ਰੁਲੇ ਤਛ ਮੁਛੰ ਕਹੂੰ ਮੁੰਡ ਤੁੰਡੰ ਕਹੂੰ ਮਾਸ ਮੁਛੰ ਪਇਓ ਚਾਰ ਸੈ ਕੋਸ ਲਓ ਵੀਰ ਖੇਤੰ ਵਿਦਾਰੇ ਪਰੇ ਵੀਰ ਬ੍ਰਿੰਦੰ ਵਿਚੇਤੰ ਰਸਾਵਲ ਛੰਦ ਚਹੂ ਔਰ ਟੂਕੇ ਮੁਖੰ ਮਾਰ ਕੂਕੇ ਝੰਡਾ ਗੱਡ ਗਾਢੇ ਬਚੇ ਰੋਸ ਬਾਢੇ ਭਰੇ ਵੀਰ ਹਰਖੰ ਕਰੀ ਬਾਣ ਬਰਖੰ ਚਮੰ ਚਾਰ ਟੁੱਕੇ ਪਛੇ ਆਹੋ ਰੁਕੇ ਪਰੀ ਸ਼ਸਤਰ ਚਾਰੰਗ ਚਲੀ ਸੋਣ ਤਾਰੰ ਉਠੇ ਵੀਰ ਮਾਨੀ ਧਰੇ ਬਾਣ ਪਾਨੀ ਮਹਾ ਰੋਸ ਗੱਜੇ ਤੁਰੀ ਨਾਦ ਬੱਜੇ ਭਰੇ ਰੋਸ ਭਾਰੀ ਮੱਚੇ ਛਤਰ ਧਾਰੀ ਹਕੰ ਆਗ ਬੱਜੀ ਫਿਰੈ ਸੈਣ ਪੱਜੀ ਭਰਿਓ ਲੋਹ ਕ੍ਰੋਹੰ ਛਕੇ ਸੂਰ ਸੋਹੰ ਗਿਰੇ ਅੰਗ ਭੰਗੰ ਦਵੰ ਜਾਨ ਦੰਗੰ ਕੜੰਕਾਰ ਛੁੱਟੇ ਚਣੰਕਾਰ ਉਠੇ ਕਟਾ ਕਟ ਬਾਹੈ ਉਭੈ ਜੀਤ ਚਾਹੈ ਮਹਾ ਮਦ ਮਾਤੇ ਤਪੇ ਤੇਜ ਤਾਤੇ ਰਸੰਗ ਰੁਦਰ ਰਾਚੇ ਉਭੈ ਜੁਦ ਮਾਚੇ ਕਰੈ ਬਾਣ ਅਰਚਾ ਧਨੁਰ ਵੇਦ ਚਰਚਾ ਮਚੇ ਵੀਰ ਵੀਰੰ ਉਠੀ ਝਾਰ ਤੀਰੰ ਗਲੋ ਗੱਡ ਫੋਰੈ ਨਹੀਂ ਨੈਨ ਮੋਰੈ ਸਮੂਹ ਸ਼ਸਤਰ ਬਰਖੇ ਮਹਿ ਖਵਾਸ ਕਰਖੇ ਕਰੈ ਤੀਰ ਮਾਰੰ ਬਹਿ ਲੋਹ ਧਾਰੰ ਨਦੀ ਸਰੋਣ ਪੂਰੰ ਫਿਰੀ ਗੈਣ ਹੂਰੰ ਗਜੈ ਗੈਣ ਕਾਲੀ ਹਸੀ ਖਾਪਰਾਲੀ ਕਹੂੰ ਬਾਜ ਮਾਰੇ ਕਹੂੰ ਸੂਰ ਪਾਰੇ ਕਹੂੰ ਚਰਮ ਟੂਟੇ ਫਿਰੈ ਗਾਜ ਫੂਟੇ ਕਹੂੰ ਬਰਮ ਬੇਦੇ ਕਹੂੰ ਚਰਮ ਛੇਦੇ ਕਹੂੰ ਪੀਲ ਪਰਮੰ ਕਟੇ ਬਾਜ ਬਰਮੰ ਬਲੀ ਬੈਰ ਰੁਝੇ ਸਮੂਹ ਸਾਰ ਜੁਝੇ ਲਖੇ ਵੀਰ ਖੇਤੰ ਨਚੇ ਭੂਤ ਪ੍ਰੇਤੰ ਨਚੇ ਮਾਸ ਹਾਰੀ ਹਸੇ ਮਚਾਰੀ ਤਿਲਕ ਕਾਰ ਕੰਕੰ ਮਚੇ ਬੀਰ ਬੰਕੰ ਛੁਬੇ ਛਤਰ ਤਾਰੀ ਮਹਿ ਖਵਾਸ ਚਾਰੀ ਉਠੇ ਛੇ ਛੇ ਚੰਗ ਚਲੇ ਤੀਰ ਤਿਛੰ ਗਣੰ ਗਾਂਧਰਵੇ ਅੰਗ ਚਰੰਗ ਚਾਰਣੇ ਅੰਗ ਹਸੇ ਸਿੰਧ ਸਿੱਧੰ ਮਚੇ ਬੀਰ ਕ੍ਰੁਦੰ ਡਕਾ ਡਕ ਡਕੈ ਹਕਾ ਹਕ ਹਕੈ ਪਕਾ ਭੁੰਕ ਭੇਰੀ ਡਮਕ ਡਾਮ ਡੇਰੀ ਮਹਾਵੀਰ ਗਾਜੇ ਨਮੰ ਨਾਦ ਬਾਜੇ ਧਰਾ ਗੋਮ ਗੱਜੇ ਦੁਰਗਾ ਦੈਤ ਬੱਜੇ ਵਿਜੇ ਛੰਦ ਜੇਤ ਗਬਾਣ ਚਲੇ ਅਰਿਓਰ ਤੇ ਫੂਲ ਕੀ ਮਾਲ ਹੈ ਕੰਠ ਵਿਰਾਜੇ ਤਾਰ ਪੁੰਗ ਵੇਖ ਚੰਬਵ ਛੋੜ ਭਜੇ ਰਣ ਏਕ ਨਾ ਗਾਜੇ ਕੁੰਜਰ ਪੁੰਜ ਗਿਰੇ ਤੇ ਠੌਰ ਭਰੇ ਸਭ ਸ੍ਰੋਣਤ ਪੈ ਗਨ ਤਾਜੇ ਜਾਨਕ ਨੀਰਤ ਮਦ ਛਪੇ ਭ੍ਰਾਮੇ ਪੂ ਤਰ ਕੇ ਭੈ ਤੇ ਨਗ ਭਾਜੇ ਮਨੋਵਰ ਛੰਦ ਸ੍ਰੀ ਜਗਨਾਥ ਕਮਾਨ ਲੈ ਹਾਥ ਪਰਮਾਤਨ ਸੰਖ ਸਰਜੋ ਜਬ ਜੁਧੰ ਗਾਹਤ ਸੈਣ ਸੰਘਾਰਤ ਸੂਰ ਬਬਕਦ ਸਿੰਘ ਪ੍ਰਮਿਓ ਕੁਰਦੰ ਕਉ ਚਾਹ ਭੇਦ ਅਭੇਦ ਤੇ ਅੰਗ ਸੋ ਰੰਗ ਤੰਗ ਸੋ ਸੋਭਿਤ ਸੁਧੰ ਮਾਨੋ ਵਿਸਾੜ ਬੜਵਾਨਲ ਜਵਾਲ ਸਮੁੰਦਰ ਕੇ ਮਦ ਬਿਰਾਜ ਤੂ ਧੰ ਵਿਜੈ ਛੰਦ ਪੂਰ ਰਹੀ ਪਾਪੂਰ ਤਨੁਰ ਤੁਨ ਧੂਰੂਡੀ ਨਭ ਮੰਡਲ ਛਾਇਓ ਨੂਰ ਭਰੇ ਮੁਖ ਮਾਰ ਗਿਰੇ ਰਣ ਹੂਰਨ ਹੀਰ ਹਿਓ ਰਸਾਇਓ ਪੂਰਨ ਰੋਸ ਭਰੇ ਅਰਿ ਤੂਰਨ ਪੂਰ ਪਰੇ ਰਣ ਭੂ ਸੁਹਾਇਓ ਚੂਰ ਪੈ ਹਰ ਰੂਰੇ ਗਿਰੇ ਪਟ ਚੂਰਨ ਜਾਨਕ ਬੈਦ ਬਨਾਇਓ ਸੰਗੀਤ ਭੁਜੰਗ ਪ੍ਰਿਆ ਛੰਦ ਕਾਗਰਦੰ ਕਾਤੀ ਕਟਾਰੀ ਕੰਤਾ ਤਗਰਦੰ ਤੀਰੰ ਤੁਪਕੰ ਤੜਾਕੰ ਜਾਗਰਦੰ ਨਾਗਰਦੰ ਬਾਗਰਦੰ ਬਾਜੇ ਗਾਗਰਦੰ ਗਾਜੀ ਮਹਾ ਗਜ ਗਾਜੇ ਸਾਗਰਦੰ ਸੂਰੰ ਕਾਗਰਦੰ ਕੋਪੰ ਪਾਗਰਦੰ ਭਰਮੰ ਰਣੰ ਪਾਵਰੋਪੰ ਸਾਗਰਦੰ ਸ਼ਸਤਰੰ ਝਾਗਰਦੰ ਝਾਰੈ ਬਾਗਰਦੰ ਵੀਰੰ ਡਾਗਰਦੰ ਡਕਾਰੈ ਚਾਗੜਦੰਗ ਚੌਪੇ ਬਾਗੜਦੰਗ ਬੀਰੰ ਮਾਗੜਦੰਗ ਮਾਰੇ ਤਨੰ ਤੇ ਛਤੀਰੰ ਦੰਗ ਗੱਜੇ ਸੋ ਬੱਜੇ ਗਹੀਰੈ ਕਾਗੜਦੰਗ ਕਵਿਆਨ ਕਥੇ ਕਥੀਰੈ ਦਾਗੜਦੰਗ ਦਾਨੋ ਭਾਗੜਦੰਗ ਪਾਜੇ ਗਾਗੜਦੰਗ ਗਾਜੀ ਦੰਗ ਗਾਜੇ ਛਾਗੜਦੰਗ ਛੋਹੀ ਛੁਟੇ ਪ੍ਰੇਸੜਾ ਕੇ ਦੰਗ ਧੀਰੰਗ ਤੁਪਕੰਗ ਤੜਾਕੇ ਗਾਗੜਦੰਗ ਘੋਮਾਏ ਗੱਜੇ ਗਹੀਰੰ ਦੰਗ ਸੰਖੰ ਨਾਗੜਦੰਗ ਨਫੀਰੰ ਬਾਗੜਦੰਗ ਬਾਜੇ ਭੱਜੇ ਵੀਰ ਖੇਤੰ ਨਾਗੜਦੰਗ ਨਾਚੇ ਸੋ ਭੂਤੰ ਪਰੇਤੰ ਤਾਗੜਦੰਗ ਧੀਰੰ ਬਾਗੜਦੰਗ ਬਾਣ ਕਾਗੜਦੰਗ ਘਾਤੀ ਕਟਾਰੀ ਕਿਰਪਾਣੰ ਨਾਗੜਦੰਗ ਨਾਦੰ ਬਾਗੜਦੰਗ ਬਾਜੇ ਸਾਗੜਦੰਗ ਸੂਰੰ ਰਾਗੜਦੰਗ ਰਾਜੇ ਸਾਗੜਦੰਗ ਸੰਖੰ ਨਾਗੜਦੰਗ ਨਫੀਰੰ ਗਾਗੜਦੰਗ ਗੋਮਾਏ ਗੱਜੇ ਗਹੀਰੰ ਨਾਗੜਦੰਗ ਨਗਾਰੇ ਬਾਗੜਦੰਗ ਬਾਜੇ ਜਾਗੜਦੰਗ ਜੋਧਾ ਗਾਗੜਦੰਗ ਗਾਜੇ ਨਰਾਛੰਦ ਜਿਤੇਕ ਰੂਪ ਧਾਰਿਯੰ ਤਤੇਕ ਦੇਵੀ ਮਾਰਿਯੰ ਜਿਤੇਕ ਰੂਪ ਤਾਰਹੀ ਤਿਤੋ ਦੁਰਗਾ ਸੰਘਾਰਹੀ ਜਿਤੇਕ ਸ਼ਸਤਰ ਵਾਚਰੇ ਪ੍ਰਵਾਹ ਸੋਣ ਕੇ ਪਰੇ ਜਿਤੇਕ ਬਿੰਦੁ ਕਾ ਗਿਰੈ ਸੁਪਾਨ ਕਾਲ ਕਾ ਕਰੈ ਰਸਾਵਲ ਛੰਦ ਹੂਓ ਸੋਣੀ ਨੰ ਭਇਓ ਅੰਗ ਸੀਨ ਗਿਰਿਓ ਅੰਤ ਝੂਮੰ ਮਨੋ ਮੇਘ ਭੂਮੰ ਸਵੈ ਦੇਵ ਹਰਖੇ ਸੁਮਨ ਧਾਰ ਵਰਖੇ ਰਗਤ ਬਿੰਦ ਮਾਰੇ ਸਵੈ ਸੰਤੂ ਬਾਰੇ ਇਤ ਸ੍ਰੀ ਬਚਿੱਤਰ ਨਾਟਕੇ ਚੰਡੀ ਚਰਿਤਰੇ ਰਗਤ ਬੀਰਜ ਬਧਾ ਚਤੁਰਥ ਧਿਆਏ ਸੰਪੂਰਨ ਮਸਤ ਸੁਭ ਮਸਤ ਅਪਜੂ